ਕੌੜੀ ਪੱਪਾ ਪਰਮਿਤੀ ਪਾਰ ਨਾ ਪਾਇਆ ਪੱਪਾ ਪਰਮਿਤੀ ਪਾਰ ਨਾ ਪਾਇਆ ਪਤਤ ਪਾਵਨ ਅਗੰਮ ਹਰ ਰਾਇਆ ਪਰਮਿਤੀ ਮਿਤੀ ਹੁੰਦੀ ਹੈ ਸਮਝ ਆਪਣੀ ਗਤ ਵਿੱਚ ਆਪੇ ਜਾਣਾ ਤੂੰ ਆਪਣੀ ਸਮਝ ਨੂੰ ਆਪੇ ਜਾਣਾ ਤੇਰੀ ਸਮਝ ਨੂੰ ਅਸੀਂ ਸਮਝ ਲਈਏ ਦੂਏ ਨਹੀਂ ਸਮਝਣ ਉਹ ਤਾਂ ਵੱਡਾ ਸਮਝਦਾਰ ਹੋਵੇ ਉਹ ਸਕਦਾ ਇਹ ਬਰਾਬਰ ਦਾ ਹੋਵੇ ਉਹ ਸਮਝ ਸਕਦਾ ਨਾ ਤੇਰੇ ਕੋਈ ਬਰਾਬਰ ਦਾ ਨਾ ਤੇਰੇ ਕੋਈ ਵੱਡਾ ਤਾਂ ਹੈ ਉਹ ਨਹੀਂ ਬਰਾਬਰ ਦਾ ਵੀ ਕੋਈ ਇਸ ਕਰਕੇ ਪੱਪਾ ਪਰਮਤੀ ਪਾਲ ਨਾ ਪਾਇਆ ਪੱਪਾ ਪਰਮਤੀ ਪਾਲ ਨਾ ਪਾਇਆ ਹਾਂ ਪਰਮਤੀ ਦਾ ਜਿਹੜੀ ਹਾਂ ਪਰਮਤੀ ਜਿਹੜੇ ਸਾਡੀ ਬੁੱਧੀ ਤੋਂ ਪਰੇ ਚੀਜ਼ ਹੈ ਜਦ ਅਸੀਂ ਇਹ ਕਹਿੰਦੇ ਆ ਮਨੁੱਖੀ ਬੁੱਧੀ ਤੋਂ ਪਰੇ ਪਰਮਿਤੀ ਹੋ ਗਿਆ ਨਾ ਮਿੱਟੀ ਤੋਂ ਪਰੇ ਹੋ ਗਿਆ ਜੋ ਅਸੀਂ ਚੀਜ਼ ਅੰਦਾਜ਼ਾ ਲਾਉਣਾ ਆਪਾਂ ਕਹਿੰਦੇ ਮਿਥਲੀ ਆਪਾਂ ਨੇ ਗੱਲ ਅੰਦਾਜ਼ਾ ਲਾ ਲੈ ਸਾਡੇ ਬੁੱਧੀ ਅੰਦਾਜ਼ਾ ਹੀ ਲਾਉਂਦੀ ਹੈ ਕਿਸੇ ਚੀਜ਼ ਦਾ ਹੋਰ ਕੀ ਕਰੂਗੀ ਇਹ ਅੰਦਾਜ਼ੇ ਤੋਂ ਪਰੇ ਜਿਹੜੀ ਚੀਜ਼ ਹੈ ਉਹਦਾ ਪਾਰ ਕਿਵੇਂ ਬਾਜਾਂਗੇ ਤੇ ਸਾਡੀ ਬੁੱਧੀ ਤੋਂ ਹੀ ਪਰੇ ਹੈ ਉਹਨੂੰ ਕਿਵੇਂ ਸਮਝ ਲਾਂਗੇ ਆਪਾਂ ਬੁੱਧੀ ਤੋਂ ਪਰੇ ਵੀ ਕਹੀ ਜਾਂਦੇ ਨੇ ਭਾਰ ਵੀ ਪਾਈ ਜਾਂਦੇ ਨੇ ਗ੍ਰੰਥਾਂ ਭਾਰ ਕਿਵੇਂ ਪਾਉਂਦੇ ਪਿਛਲੇ ਜਨਮ ਦੱਸ ਕੇ ਕਿ ਐ ਹੋਊ ਤਾਂ ਐ ਹੋ ਜਾਂਦਾ ਜੇ ਐ ਹੋ ਤਾਂ ਐ ਹੋ ਜਾਂਦਾ ਕਿ ਐ ਹੋ ਅੱਜ ਮੈਂ ਦੱਸਦੇ ਨੇ ਜੋ ਦਿਸ਼ਾਲੇ ਹੋਰ ਐ ਗ੍ਰਹਿਣ ਆ ਹੋ ਜਾਂਦਾ ਐ ਦਿਨ ਹੋ ਜਾਂਦਾ ਪਾਰ ਪਾ ਲਿਆ ਨਾ ਫਿਰ ਗੁਰਬਾਣੀ ਕਹਿੰਦੀ ਤੁਮਰੀ ਆਤਮਾ ਤੂੰ ਹੀ ਜਾਣੀ ਗੁਰਬਾਣੀ ਇਹ ਗੱਲ ਕਹਿੰਦੀ ਤੁਮਰੀ ਆਤਮਾ ਤੂੰ ਹੀ ਜਾਣੀ ਨਾਨਕ ਦਾਸ ਸਦਾ ਕਰੋ ਨਾਲੇ ਤੁਸੀਂ ਪਰਮ ਦੀ ਕਹੀ ਜਾਂ ਨਾਲੇ ਗ੍ਰੰਥ ਲਿਖੇ ਬੈਠੇ ਪਾਰ ਪਾਉਣ ਦੇ ਹੁੰਦਾ ਕੀ ਗੱਲ ਉਹਨਾਂ ਨੇ ਝੂਠੇ ਕੀਤਾ ਪੱਪਾ ਪਰਮੇ ਦੀ ਪਾਰ ਨਾ ਪਾਇਆ ਪਤਤ ਪਾਵਨ ਅਗੰਮ ਹਰ ਰਾਇਆ ਪਤਤ ਪਾਵਨ ਅਗੰਮ ਹਰ ਰਾਇਆ ਇਹ ਉਹਨਾਂ ਦਾ ਮੰਨਿਆ ਹੋਇਆ ਨਾਲੇ ਗੁਰਬਾਣੀ ਨੇ ਮੰਨੇ ਜੇ ਪਤਤ ਪਾਵਨ ਅਗੰਮ ਅਗੰਮ ਹੁੰਦਾ ਆਪਣੀ ਬੁੱਧੀ ਤੋਂ ਪਰੇ ਹਰ ਰਾਇਆ ਹੈ ਫਿਰ ਉਹਦਾ ਪਾਰ ਕਿਵੇਂ ਪਾਇਆ ਜਾ ਸਕਦਾ ਜਿਹੜੇ ਤੁਸੀਂ ਗ੍ਰੰਥ ਲਿਖੇ ਨੇ ਇਹ ਗੱਲਾਂ ਮੰਨੀਆਂ ਨੇ ਫਿਰ ਇਹ ਗੱਲਾਂ ਕਿਸ ਹਿਸਾਬ ਨਾਲ ਮੰਨੀਆਂ ਉਹ ਗ੍ਰੰਥਾਂ ਦਾ ਝੂਠ ਨੰਗਾ ਕੀਤਾ ਕਹਦਾ ਤੁਸੀਂ ਇਹ ਮੰਨੋ ਵੀ ਪਰਮਤ ਹੈ ਨਹੀਂ ਉਹ ਉਹਦਾ ਪਾਰ ਪਾਇਆ ਜਾ ਸਕਦਾ ਅਗੰਮ ਹੈ ਨਹੀਂ ਇਹ ਅਗੰਮ ਹੈ ਫਿਰ ਪਾਰ ਕਿਵੇਂ ਪਾ ਲਿਆ ਅਗੰਮ ਵੀ ਕਹੇ ਜਾਂਦੇ ਉਹਦੇ ਬਾਰੇ ਵੀ ਅਸੀਂ ਪੜ੍ਹਦੇ ਆ ਵੀ ਪਾਈ ਜਾਂਦੇ ਹੋ ਨਹੀਂ ਇਹ ਡਿਊਲ ਉਹਨਾਂ ਦੀ ਬੋਲੀ ਮੰਨਦੇ ਆਪਣੀ ਬੁੱਧੀ ਨੂੰ ਬੜਾ ਨੇ ਅਸਲ ਆਪਣੀ ਬੁੱਧੀ ਨੂੰ ਛੋਟਾ ਮੰਨਿਆ ਨਹੀਂ ਹੋਇਆ ਰਿਸ਼ੀਆਂ ਮੁਨੀਆਂ ਦੇ ਅਟੈਕ ਹੈ ਆ ਰਿਸ਼ੀਆਂ ਮੁਨੀਆਂ ਤੇ ਅਟੈਕ ਹੈ ਵੇਦ ਨੂੰ ਮੰਨਦੇ ਹੋ ਉਸ ਨੂੰ ਪਰਮਤੀ ਉਹਨੇ ਆਗਾ ਮਹਾਰਾਜਾ ਲਿਖਿਆ ਉਹ ਵੀ ਪੜੀ ਜਾਂਦੇ ਬਾਣੀ ਸਿੱਖ ਗੁਰਬਾਣੀ ਵੀ ਪੜੀ ਜਾਂਦੇ ਨੇ ਜਮਣ ਮਰਨਾ ਹੁਕਮ ਵੀ ਪੜੀ ਜਾਂਦੇ ਨੇ ਬਾਬੇ ਬੁੱਢੇ ਦਾ ਬਾਰ ਵੀ ਪੜੀ ਜਾਂਦੇ ਨੇ ਉਹੀ ਬਾੜਤੀ ਲਿਆ ਕੇ ਗੱਲ ਆ ਜਿਹੜੀ ਗੱਲ ਸੀ ਨਾ ਉਹਨਾਂ ਨੂੰ ਝੂਠੇ ਕੀਤਾ ਉਹ ਅਸੀਂ ਆਪ ਝੂਠੇ ਹੋ ਗਏ ਸਾਖੀ ਐਸੀ ਬਾੜਤੀ ਸਾਡੇ ਵੀ ਝੂਠ ਵਾਰਦਾ ਲਿਆ ਕੇ ਉਹਨਾਂ ਵੀ ਇਹ ਬੋਲਣ ਨਾ ਤਾਂ ਸੀ ਹੁਣ ਬਾਬੇ ਬੁੱਢੇ ਵਾਲੀ ਸਾਖੀ ਨੂੰ ਝੂਠੀ ਕਹੀਏ ਜੇ ਅਸੀਂ ਝੂਠੀ ਨਹੀਂ ਕਹਿੰਦੇ ਤਾਂ ਉਹਨਾਂ ਦੇ ਉਹਨਾਂ ਨੂੰ ਝੂਠੇ ਨਹੀਂ ਕਹਿ ਸਕਦੇ ਸਾਡੇ ਝੂਠੇ ਤਾਂ ਬਾੜੇ ਉਹਨਾਂ ਨੇ ਲਿਆ ਵੀ ਬੋਲਣ ਜੋਗੇ ਨਾ ਰਹਿਣ ਇਹਨਾਂ ਨੂੰ ਖਾਣੇ ਕਰ ਦਈਏ ਉਹ ਸਾਨੂੰ ਸਾਖੀਆਂ ਸਾਡੇ ਜੋੜ ਕੇ ਖਾਣੇ ਕੀਤਾ ਹੋਇਆ ਇਹਨਾਂ ਨੂੰ ਕੀ ਸਮਝ ਆ ਸਿੱਖਾਂ ਨੂੰ ਮੂਰਖਾਂ ਨੂੰ ਨਹੀਂ ਸਮਝ ਵੀ ਗੱਲ ਕੀ ਹੈ ਇਹ ਤਾਂ ਕਾਣਾ ਕੀਤਾ ਤੁਹਾਨੂੰ ਤੁਹਾਡੇ ਖਾਣ ਵਾਲੀ ਆ ਲਿਆ ਕੇ ਸਿੱਖੀ ਚ ਤੋਂ ਖਰਾਬ ਗੱਲਾਂ ਬਾੜਦੀਆਂ ਕਾਣ ਬਾੜ ਕੇ ਬੋਲਣਗੇ ਜਿਆਦਾ ਕਹੋਗਾ ਮੁੰਡੇ ਵਾਲੀ ਸਾਖੀ ਝੂਠੀ ਇਹ ਅਸੀਂ ਕਹਿਣ ਨੂੰ ਤਿਆਰ ਨਹੀਂ ਇਹ ਕਹਿਣਾ ਹੀ ਪਊਗਾ ਝੂਠੀ ਜਿਹਦਾ ਗੁਰਬਾਣੀ ਦੀ ਵੈਲਿਊ ਹੋ ਰਹੀ ਹੈ ਇਸ ਕਰਕੇ ਗੁਰਬਾਣੀ ਤੋਂ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਉਹ ਸਾਖੀਆਂ ਜਿਹੜੀਆਂ ਨੇ ਐਸੀਆਂ ਕੱਢ ਕੇ ਬਣਾਈਆਂ ਹੋਈਆਂ ਗੁਰਬਾਣੀ ਤੋਂ ਲੋਕ ਤੋੜਦੇ ਭਰੋਸਾ ਹੀ ਨਹੀਂ ਕਰਦੇ ਉਹ ਬੇਤੇ ਤੇ ਭਰੋਸਾ ਨਹੀਂ ਸੀ ਕਰਦੇ ਅਸੀਂ ਗੁਰਬਾਣੀ ਤੇ ਨਹੀਂ ਕਰਦੇ ਭਰੋਸਾ ਆਸ ਹੋ ਗਈ ਸਾਨੂੰ ਵੀ ਹੋਰ ਕਿਸੇ ਜਿਹੜੀਏ ਨਾਲ ਵੀ ਸਾਨੂੰ ਕੁਝ ਪ੍ਰਾਪਤ ਹੋ ਸਕਦਾ ਇਹ ਸਾਲੇ ਭੁੱਖਾ ਕੀ ਨੇ ਸੰਸਾਰ ਦੇ ਲੋਕਾਂ ਨੇ ਕੀ ਭੁੱਖਾ ਨੇ ਇਹ ਭੁੱਖਾ ਨੇ ਔਲਾਦ ਕੰਮ ਜੰਗਾ ਚੱਲ ਜੇ ਕਾਰੋਬਾਰ ਨੌਨਦੀਆਂ ਬਾਰਾਂ ਸਦੀਆਂ ਸਾਰਾ ਸਦੀਆਂ ਹੋ ਜਾਣ ਆਹੀ ਹੈ ਧਰਮ ਇਸ ਵਾਸਤੇ ਵਰਤ ਲਿਆ ਇਸ ਵਾਸਤੇ ਧਰਮ ਨਹੀਂ ਹੈ ਸੱਚਾ ਧਰਮ ਇਸ ਵਾਸਤੇ ਉਹ ਝੂਠੇ ਧਰਮ ਨੇ ਇਹਦੇ ਵਾਸਤੇ ਸੱਚੇ ਧਰਮ ਨੂੰ ਝੂਠਾ ਧਰਮ ਬਣਾ ਝੂਠ ਦਾ ਪ੍ਰਚਾਰ ਹੁਣ ਉੱਥੋਂ ਹੋਈ ਜਾਂਦਾ ਅੰਮ੍ਰਿਤਸਰ ਤੋਂ ਧਰਮ ਹੀ ਝੂਠਾ ਬਣਾਉਂਦਾ ਸਾਰਾ ਹੀ ਝੂਠ ਬਣਦਾ ਮਾਇਆ ਧਾਰੀਆਂ ਦਾ ਧਰਮ ਬਣਾਉਂਦਾ ਉੱਤੇ ਮਾਇਆ ਧਾਰੀ ਉੱਤੇ ਸੋਨਾ ਲਾਤਾ ਤੈਸਾ ਸੋਨ ਤੈਸੀ ਉਸ ਮਾਟੀ ਤੈਸਾ ਥਲੇ ਬਣਦੇ ਨੇ ਫਿਰ ਮਿੱਟੀ ਹੋ ਰਹਿਣ ਦਿੰਦੇ ਸੋਨਾ ਤੇ ਲਾਇਆ ਮਿੱਟੀ ਦੇ ਉੱਤੇ ਜਾਂ ਫਿਰ ਸੋਨੇ ਤੇ ਮਿੱਟੀ ਚਾੜ ਦੋ ਇਹਨੂੰ ਦੱਬ ਦੇ ਜੇ ਤੈਸਾ ਸੁਣ ਤੈਸੂ ਸਮਰਤੀ ਜਾਣਦੇ ਤਾਂ ਸਿਮਟ ਚੜਦੇ ਉੱਤੇ ਦੱਬ ਦੇ ਉਹਨੂੰ ਵਿੱਚ ਦੱਬ ਕੇ ਦਿਖਾਓ ਫੇਰ ਲਿਆ ਸੀ ਤੁਸੀਂ ਗੁਰੂ ਦੀ ਗੱਲ ਸੱਚੀ ਬੋਲਦੇ ਉਹਦੇ ਪਲਸਟਰ ਕਰ ਲਓ ਸੋਨੇ ਦੇ ਉੱਤੇ ਤੈਸਾ ਸੁਣ ਤੈਸੂ ਸਮਰਤੀ ਗੱਲਾਂ ਮੂੰਹ ਤੋਂ ਕਹਿਣ ਦੀਆਂ ਨੇ ਮੰਨਣ ਦੀਆਂ ਨੇ ਮੂੰਹ ਤੋਂ ਹੀ ਕਹਿੰਦੇ ਨੇ ਮੰਨਦਾ ਕੋਈ ਨਹੀਂ ਹੈ ਪਰ ਪ੍ਰਭਾਵ ਸੋਨੇ ਤੋਂ ਨੇ ਗੱਲਾਂ ਮੂੰਹ ਨਾਲ ਕਹਿੰਦੇ ਨੇ ਤੈਸਾ ਸੁਣਦੇ ਸੀ ਉਸ ਮੱਟੀ ਦੱਬਦੇ ਉਹਨੂੰ ਵਿੱਚ ਬਹੁਤ ਪਨੀਤ ਕੋਟ ਧੀਰੇ ਹੀਰੇ ਜੜਦੇ ਤੁਸੀਂ ਉਹ ਮੰਦਰ ਦੀ ਨਕਲ ਕਰਦੇ ਜਿਹੜਾ ਢਾਟਾ ਸੀ ਮਾਮਲ ਗੌਰੀ ਦਾ ਫਿਰ ਕਹਿੰਦੇ ਸਾਡੇ ਢਾਹੂ ਹੈ ਤੁਹਾਡੇ ਜਾਂ ਤੁਹਾਡਾ ਲੱਛਣ ਹੈ ਜੀ ਜੇ ਲੱਛਣ ਕਹੇ ਜਾਂਦੇ ਥੋੜੇ ਉਹਨਾਂ ਦੇ ਲੱਛਣ ਥੋੜੇ ਆ ਗਏ ਬਹੁਤ ਪਨੀਤ ਕੋਟ ਅਪਰਾਧੂ ਅਮਰਤ ਨਾਮ ਬਹੁਤ ਪਨੀਤ ਕੋਟ ਅਪਰਾਧੂ ਕਰੋੜਾਂ ਅਪਰਾਧ ਕਰਨ ਵਾਲਾ ਵੀ ਪਨੀਤ ਹੋ ਸਕਦਾ ਹੈ ਕੋਟ ਅਪਰਾਧ ਜਿਹਦੇ ਕਰੋੜਾਂ ਅਪਰਾਧ ਹੋ ਗਏ ਹੁਣ ਅਮਰਤ ਪਵਿੱਤਰ ਪਵਿੱਤਰ ਨਹੀਂ ਪੁਨੀਤ ਹੋ ਸਕਦਾ ਹੈ ਪਵਿੱਤਰ ਤਾਂ ਮੂਲੀ ਗੱਲ ਹੈ ਪੁਨੀਤ ਹੋ ਸਕਦਾ ਹੈ ਕੋ ਡਬਰਾ ਦੂਰ ਤੇ ਸੰਸਾਰ 'ਚ ਕੋਈ ਵੀ ਐਸਾ ਜੀਵ ਨਹੀਂ ਜਿਹੜਾ ਪੁਨੀਤ ਨਹੀਂ ਹੋ ਸਕਦਾ ਗੁਰਬਾਣੀ ਨਾਲ ਇਹਨਾਂ ਦੀ ਗੰਗਾ ਆ ਨਹੀਂ ਸਕੀ ਇਹਨਾਂ ਜਿਹੜੇ ਸੀਗੇ ਇਹਨਾਂ ਦੇ ਜਿਨ੍ਹਾਂ ਨੂੰ ਕਹਿੰਦੇ ਨੀਚ ਨੇ ਇਹਨਾਂ ਨੂੰ ਉੱਚ ਨਹੀਂ ਕਰ ਸਕਦੇ ਉਹ ਕਹਿੰਦਾ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਇਹ ਗੰਗਾ ਉੱਚੋਂ ਨੀਚੋਂ ਉੱਚ ਨਹੀਂ ਕਰ ਸਕਦੀ ਤੁਹਾਡੀ ਰਵਿਦਾਸ ਨੂੰ ਨੀਚਾ ਉੱਚ ਕਰਤਾ ਗੋਬਿੰਦ ਨੇ ਕੀਤਾ ਉਹ ਕਹਿੰਦੇ ਨੇ ਗੋਬਿੰਦ ਨੇ ਮੰਦਰ ਨਹੀਂ ਤੁਹਾਨੂੰ ਮੰਨ ਦੇਣਾ ਉਹ ਕਹਿੰਦਾ ਗੋਬਿੰਦ ਵਿੱਚੋਂ ਨਹੀਂ ਨੀਚਾ ਉੱਚ ਕਰਦਾ ਇਹਨਾਂ ਦਾ ਗੋਬਿੰਦ ਡੁਪਲੀਕੇਟ ਸੀ ਮੰਦਰ 'ਚ ਅਸਲੀ ਗੋਬਿੰਦ ਤਾਂ ਨੀਚਾ ਉੱਚ ਕਰਦਾ ਸਾਰੇ ਨਹੀਂ ਨੀਚਾ ਨੀਚ ਹੈ ਕੌਣ ਨਹੀਂ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ ਨੀਚ ਨੇ ਸਾਰੇ ਨਾਲ ਨਾਮ ਹੈ ਆਵਾਜ਼ ਖਤਮ ਸਾਰੇ ਤੇ ਕਮਜਾਤ ਸਨਾਤਨ ਮਤਲਬ ਨੀਚ ਸਨਾਤਨ ਧਰਮ ਦਾ ਮਤਲਬ ਨੀਚਾ ਦਾ ਧਰਮ ਹੈ ਸਨਾਤਨ ਲਬਦ ਨੀਚ ਦੇ ਸੈਂਸ ਵਿੱਚ ਹੈ ਬ੍ਰਹਮ ਗਿਆਨੀਆਂ ਨੇ ਨਾਮ ਰੱਖਿਆ ਹੋਇਆ ਹਿੰਦੂ ਵੀ ਨਾਮ ਮੁਸਲਮਾਨਾਂ ਨੇ ਰੱਖਿਆ ਹੋਇਆ ਹਿੰਦੂ ਲਬਦ ਦਾ ਅਰਥ ਵੀ ਘਟਿਆ ਸਨਾਤਨ ਦਾ ਅਰਥ ਵੀ ਘਟਿਆ ਸਨਾਤਨ ਦਾ ਅਰਥ ਪੁਰਾਣਾ ਲੈਂਦੇ ਪੁਰਾਣਾ ਵੀ ਉਹੀ ਗੱਲ ਝੂਠਾ ਸੱਚ ਪੁਰਾਣਾ ਹੋਵੇ ਨਹੀਂ ਪੁਰਾਣਾ ਵੀ ਝੂਠੇ ਹੁੰਦਾ ਜੇ ਪੁਰਾਣਾ ਤਾਂ ਵੀ ਝੂਠਾ ਹੈ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟਾ ਸੱਚ ਪੁਰਾਣਾ ਨਹੀਂ ਹੁੰਦਾ ਸੱਚਾ ਧਰਮ ਪੁਰਾਣਾ ਨਹੀਂ ਹੁੰਦਾ ਫਿਰ ਵੀ ਝੂਠਾ ਧਰਮ ਜੇ ਪੁਰਾਣਾ ਕਹਿੰਦੇ ਹੋ ਸਾਡਾ ਧਰਮ ਕੀ ਹੈ ਇਹ ਹੈ ਚਿਰਾਣਾ ਪੁਰਾਣਾ ਨਹੀਂ ਹੈ ਚਿਰਾਣਾ ਚਿਰਾਣਾ ਲਫ਼ਜ਼ ਵਰਤੇ ਇੱਕੋ ਵਾਰ ਆਇਆ ਗੁਰਬਾਣੀ ਚਿਰਾਣਾ ਚਿਰੰਕਾਰ ਆਦ ਕਾਲ ਤੋਂ ਲੈ ਕੇ ਜਦੋਂ ਦੀ ਸ੍ਰਿਸ਼ਟੀ ਸਾਜੀ ਉਦੋਂ ਤੋਂ ਲੈ ਕੇ ਇਹਦੇ ਚ ਆਦ ਸੱਚ ਲਿਖਿਆ ਨਾ ਆਦ ਸੱਚ ਇਹ ਤਾਂ ਹੀ ਹੈ ਫਿਰ ਜੁਗਾਦ ਸੱਚ ਹੈ ਫਿਰ ਹੈ ਵੀ ਸੱਚ ਹੈ ਨਾਨ ਖੋਸੀ ਵੀ ਸੱਚ ਹੈ ਇਹ ਸੱਚਾ ਧਰਮ ਹੈ ਸੱਚ ਪੁਰਾਣਾ ਹੋਵੇ ਨਾ ਹੋਵੇ ਨਹੀਂ ਉਹ ਕੀ ਹੈ ਪੁਰਾਣਾ ਧਰਮ ਪੁਰਾਣਾ ਦਾ ਕਬੀਰ ਨੇ ਵੀ ਕਿਹਾ ਕਬੀਰ ਬੇੜਾ ਜਦ ਤੇਰਾ ਪੁਰਾਣਾ ਹੋ ਗਿਆ ਕਬੀਰ ਨੇ ਕੀ ਕਿਹਾ ਇਹਨੂੰ ਮਾਤਾ ਬੇੜਾ ਪੁਰਾਣਾ ਹੋ ਗਿਆ ਜਰਜਰਾ ਹੋ ਗਿਆ ਫੂਟੇ 6000 ਪੁਰਾਣੇ ਛੇਕੇ ਹੋਣੇ ਨੇ ਹੋਰ ਕੀ ਹੋਣਾ ਗਲ ਗਿਆ ਲੋਹੇ ਦੀ ਚੀਜ਼ ਗਲ ਜਾਂਦੀ ਹੈ ਹਜ਼ਾਰਾਂ ਛੇਕ ਹੋ ਜਾਂਦੇ ਨੇ ਜੰਗ ਖਾ ਗਈ ਜਰਜਰਾ ਫੂਟੇ 6000 ਹਜ਼ਾਰਾਂ ਛੇਕ ਹੋ ਗਏ ਜਬ ਸਮਝਿਆ ਜਦ ਕਬੀਰ ਜਦ ਕਹਿੰਦਾ ਮੈਂ ਦੇਖਿਆ ਬੇੜਾ ਜਾਜਰਾ ਤਾਂ ਉਦੋਂ ਪਰੇ ਫਰਕ ਮੈਂ ਤਾਂ ਛਾਲ ਮਾਰ ਕੇ ਹੋ ਗਿਆ ਵੀ ਤਾਂ ਡਬੂ ਮੈਨੂੰ ਵੀ ਆਪ ਨੇ ਡੁੱਬਣਾ ਹੀ ਹੈ ਕਬੀਰ ਨੇ ਮਾਲਾ ਛੱਡਤੀ ਸੀ ਉਤਰ ਪਿਓ ਫਰਕ ਦਾ ਮਤਲਬ ਇਹੀ ਹੈ ਆਹੋ ਹਾਂਜੀ ਬਹੁਤ ਪ੍ਰਦੀਪ ਕੋਟ ਅਪਰਾਧੂ ਅਮਰਤ ਨਾਮ ਜਪੇ ਮਿਲ ਸਾਧੂ ਅਮਰਤ ਨਾਮ ਜੇ ਅਮਰਤ ਨਾਮ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਮੂਲ ਨਾਲ ਜੁੜ ਕੇ ਜਪ ਲਵੇ ਆ ਗੁਰਬਾਣੀ ਨੂੰ ਜੇ ਸਮਝ ਲਵੇ ਨਾ ਇੱਕ ਮਨ ਇੱਕ ਚਿੱਤ ਹੋ ਕੇ ਕੋਟ ਅਪਰਾਧ ਕਰੋੜਾਂ ਅਪਰਾਧ ਮਿਟ ਕੇ ਪੁਨੀਤ ਹੋ ਜਾਂਦਾ ਅਮਰਤ ਜਪ ਨਾਮ ਜਪੈ ਮਿਲ ਸਾਧੂ ਸਾਧੂ ਦਾ ਹੁੰਦਾ ਆਪਣਾ ਮੂਲ ਇਹ ਅਧਾ ਸਾਧਾ ਹੈ ਅਧਾ ਪਾ ਪਾਸ਼ਾ ਕਹਿੰਦੇ ਸਾਧ ਅਸਾਧ ਜਾਣਿਓ ਨਹੀਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਸਾਧ ਕੌਣ ਸਾਧ ਤਾਂ ਬਾਹਰ ਬਣੇ ਫਿਰਦੇ ਇਹ ਸਾਧ ਨੇ ਅਸਾਧ ਆਪਣੇ ਆਪ ਨੂੰ ਸਾਧ ਕਹੀ ਜਾਂਦੇ ਸਾਧ ਹੁੰਦਾ ਲੈ ਸਾਧ ਨਹੀਂ ਕਦੇ ਜਨਮ ਲੈਂਦਾ ਜਿਹੜਾ ਪਹਿਲੇ ਸਦਿਆ ਹੋਇਆ ਹੈ ਉਹਦਾ ਸਾਧਨਾ ਕੀ ਹੈ ਉਹ ਤਾਂ ਪਹਿਲੇ ਹੀ ਸਦਿਆ ਹੋਇਆ ਸਾਧ ਸਾਧਨਾ ਉਹਨੂੰ ਹੈ ਜਿਹੜਾ ਸਾਧ ਹੈ ਨਹੀਂ ਅਸਾਧ ਹੈ ਇਹਨੇ ਸਾਧ ਬਣਨਾ ਹੈ ਅੱਧਾ ਅਸਾਧ ਹੈ ਸਾਧ ਅਸਾਧ ਜਾਣਿਓ ਨਹੀਂ ਬਹੁਤ ਸਵਾਲ ਵਿਵਾਦ ਉਹ ਬਾਦ ਵਿੱਚ ਪਏ ਨੇ ਕਹਿੰਦੇ ਅਸੀਂ ਸਾਧ ਹਾਂ ਜੀ ਪਰਪੰਚ ਧਰੋ ਮੋਹ ਮਿਟਨਾਈ ਜਾਂ ਕੋ ਪਰਪੰਚ ਧਰੋ ਮੋਹ ਮਿਟਨਾਈ ਇਹ ਮਿਟ ਜਾਂਦੇ ਨੇ ਜਿਹੜੇ ਪਰਪੰਚੀ ਹੁੰਦੇ ਨੇ ਧਰੋ ਵੀ ਕਰਦੇ ਨੇ ਦੂਰੇ ਨੂੰ ਹਮੇਸ਼ਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਨੇ ਧਰੋ ਪਰ ਪੰਜੀ ਤਰੋ ਕਰਦੇ ਹੀ ਹੁੰਦੇ ਨੇ ਤਰੋਹ ਕੀਤਾ ਅਨੰਦਪੁਰ ਸਾਹਿਬ ਇਹਨਾਂ ਨੇ ਕਸਮ ਖਾ ਕੇ ਕੁਰਾਨ ਦੀ ਤੇ ਆਟੇ ਦੀ ਗਊ ਦੀ ਕਸਮ ਖਾ ਕੇ ਤਰੋ ਕੀਤਾ ਕੀਤਾ ਕਿ ਨਹੀਂ ਕੀਤਾ ਇਹ ਪੰਜੀ ਤਰੋ ਕਰਦੇ ਹੀ ਹੁੰਦੇ ਨੇ ਦਸਮ ਪਾਸ਼ਾ ਨੂੰ ਤਾਂ ਪਤਾ ਨਹੀਂ ਵੀ ਤਰੋਹ ਕਰਨਗੇ ਸਿੱਖ ਨਹੀਂ ਮੰਨੇ ਮਾਤਾ ਗੁਜਰੀ ਨਹੀਂ ਮੰਨੇ ਉਹ ਕਹਿੰਦਾ ਨਹੀਂ ਕਰਦੇ ਉਹ ਕਹਿੰਦੇ ਤਰੋ ਗੁਰਬਾਣੀ ਨੇ ਕਿਹਾ ਹੋਇਆ ਹੈ ਤੋ ਨਹੀਂ ਹਣ ਸਕਦੇ ਕਰਨ ਤੇ ਪਰ ਪੰਚੀ ਦਾ ਤਰੋ ਹੁੰਦੇ ਨੇ ਤਰੋ ਮਿਲਦਾ ਕਦ ਹੈ ਗੁਰਮੁਖਾਂ ਨਹੀਂ ਮਿਲਦਾ ਉਹਨਾਂ ਜੈਨੀ ਸੀ ਤਰੋਹ ਜਿਹੜੇ ਕਹਿੰਦੇ ਵਿਸ਼ਵਾਸ ਕਰ ਲੋ ਉਹਨਾਂ ਦੀ ਤਰੋ ਹੈ ਨਹੀਂ ਸੀ ਉਹ ਕਹਿੰਦੇ ਸਾਡੇ ਵਰਗੇ ਨੇ ਜੋ ਕਹਿੰਦੇ ਨੇ ਸੱਚ ਕਹਿੰਦੇ ਉਹਨਾਂ ਜੇ ਆਪਣੇ ਧਰਮ ਦੀ ਉਹ ਕਸਮ ਖਾ ਲਈ ਉਹ ਕਹਿੰਦੇ ਇਹਨਾਂ ਨੂੰ ਕਸਮ ਕੁਝ ਨਹੀਂ ਕਹਿੰਦੀ ਧਰਮ ਦਾ ਝੂਠਾ ਹੈ ਇਹਨਾਂ ਦਾ ਇਹ ਜਾਣਦੇ ਨੇ ਧਰਮ ਤੋਂ ਕੁਝ ਨਹੀਂ ਹੁੰਦਾ ਧਰੋ ਮਿਟਨਾਈ ਪਰ ਪੰਜ ਧਰੋ ਮੋਹ ਮਿਟਨਾਈ ਜਾਗੋ ਰੱਖੋ ਆਪ ਗੁਸਾਈ ਜਾਗੋ ਰੱਖੋ ਆਪ ਗੁਸਾਈ ਜਿਹਨੂੰ ਗੁਸਾਈ ਆਪ ਰੱਖੇ ਉਹਦਾ ਹੀ ਮਿਟ ਸਕਦਾ ਹੈ ਜਿਹਨੂੰ ਹੱਥ ਦਵੇ ਸਹਾਰਾ ਦਵੇ ਅੰਦਰੋਂ ਉਹ ਮੰਨਦਾ ਐਵੇਂ ਮੰਨਵ ਨਹੀਂ ਹੁੰਦਾ ਕੱਲਾ ਰਹਿ ਜਾਂਦਾ ਮੰਨਣ ਖਾਤਰ ਕੱਲਾ ਰਹਿ ਜਾਣਾ ਬਾਣੀ 'ਚ ਕੱਲਾ ਔਖਾ ਰਹਿਣਾ ਪਾਤਸ਼ਾਹ ਸ਼ਤਰ ਸੇਲ ਸੋਊ ਨਾਨਕ ਦੂਸਰ ਅਵਰ ਨਾ ਕੋ ਉਹੀ ਫਿਰ ਜੇ ਪਰ ਮੰਨ ਲਵੇ ਫਿਰ ਪਾਸ਼ਾ ਵੀ ਹੋਈ ਉਹਦੇ ਸਿਰ ਤੇ ਛਤਰ ਆਉਂਦਾ ਕਿਰਪਾ ਦਾ ਛਤਰ ਆ ਛਤਰ ਕਾਲ ਹੈ ਛਤਰ ਸਰਸੂ ਉਹ ਉਧਰ ਜਾਗ ਪੈਂਦਾ ਰਾਂ ਸੱਚਖੰਡ ਨਾਨਕ ਦੂਸਰ ਅਵਰ ਨਾ ਕੋ ਦੂਸਰ ਅਵਰ ਨਾ ਕੋ ਇਹ ਸੰਸਾਰ ਚ ਨਹੀਂ ਹੋਇਆ ਕੋਈ ਹੁੰਦਾ ਉਹ ਜਿਹੜਾ ਸੰਸਾਰ ਚ ਨਹੀਂ ਫਿਰ ਕੋਈ ਹੁੰਦਾ ਇੱਥੇ ਦਾ ਦਾਲ ਹੈ ਉਹ ਸਾਬਤ ਹੁੰਦਾ ਹੈ ਦਾਲ ਹੁੰਦੀ ਹੈ ਜਿੰਨਾ ਚਿਰ ਦਾਲ ਹੈ ਉਹਨਾਂ ਚਿਰ ਦੂਆ ਤੋਂ ਅੱਗਾ ਹੈ ਇਹਨਾਂ ਚ ਵੀ ਜਿਹੜਾ ਹੋਇਆ ਉਹ ਜੂ ਫਿਰ ਹੋਇਆ ਉਹ ਉਹਦੇ ਵਰਗਾ ਦਾਲ ਤੇ ਤਾਂ ਨਹੀਂ ਨਾ ਸਾਬਤ ਵਰਗਾ ਕੋਈ ਸਾਬਤ ਨੇ ਤਾਂ ਜੰਮ ਕੇ ਦਾਲ ਕਿਤੇ ਦਾਣੇ ਪੈਦਾ ਕਰਦੇ ਨੇ ਉਹਦੀ ਖੇਤੀ ਜਿੰਨੀ ਮਰਜ਼ੀ ਕਰ ਲੈ ਦਾਲ ਨਹੀਂ ਕਰਦਾ ਸਾਫ ਸਾਬਤ ਹੋ ਕੇ ਗੱਲ ਨਾਨਕ ਦੂਸਰ ਅਵਰਨ ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੋ ਸਕਦਾ ਸੰਸਾਰ 'ਚ ਉਹਦੇ ਵਰਗਾ ਹੀ ਹੋਊਗਾ ਤਾਂ ਉਹਦੇ ਇਲਾਵਾ ਹੋਰ ਕੋਈ ਹੋ ਹੋਇਆ ਨਹੀਂ ਜੇ ਹੋਊ ਵੀ ਤਾਂ ਸਾਫ ਦੇ ਹੋਊ ਵੀ ਕੋਈ ਹੋਣਗੇ ਤਾਂ ਹੋਇਓ ਸਾਫ ਤਾਂ ਸਾਰੇ ਇੱਕੋ ਹੀ ਹੁੰਦੇ ਨੇ